ਸਬਜ਼ੀ ਰਜ ਰਹੀ ਆ ਤੜਕੇ ਲੱਗ ਰਹੇ ਆ ਦ੍ਰਿਸ਼ ਵਰਨਾ ਗੋਂਦਵਾਲ ਸਾਹਿਬ ਦੀ ਗੱਲ ਕਰ ਰਹੇ ਆ ਸਬਜ਼ੀ ਰਜ ਰਹੀ ਏ ਤੜਕੇ ਲੱਗ ਰਹੇ ਨੇ ਲੋਹਾ ਤਪਦੀਆਂ ਨੇ ਫੁਲਕੇ ਪੱਕ ਰਹੇ ਨੇ ਸਬਜ਼ੀ ਰਜ ਰਹੀ ਏ ਤੜਕੇ ਲੱਗ ਰਹੇ ਨੇ ਲੋਹਾ ਤਪਦੀਆਂ ਨੇ ਫੁਲਕੇ ਪੱਕ ਰਹੇ ਨੇ ਨਰਮ ਨਰਮ ਕੁਣਕਾ ਗਰਮ ਗਰਮ ਦਾਲਾ ਲੰਗਰ ਵਿੱਚ ਬੈਠੇ ਲੋਕੀ ਤੁਹਾਨੂੰ ਮੈਂ ਲੰਗਰ 'ਚ ਲੈ ਜਾਣਾ ਹੋਊ ਸੀਨ ਉਸੇ ਤਰ੍ਹਾਂ ਦਾ ਇਹੂ ਹਾਫ ਰਸ ਵਿੱਚ ਹੀ ਲਿਖੀ ਆ ਨਜ਼ਮ ਸਬਜੀ ਰਜ ਰਹੀ ਏ ਤੜਕੇ ਲੱਗ ਰਹੇ ਨੇ ਲੋਹਾ ਤਪਦੀਆਂ ਨੇ ਕੇ ਪੱਕ ਰਹੇ ਨੇ ਨਰਮ ਨਰਮ ਕਾ ਗਰਮ ਗਰਮ ਦਾਲਾ ਲੰਗਰ ਵਿੱਚ ਬੈਠੇ ਲੋਕੀ ਛਕ ਰਹੇ ਨੇ ਕਿਆ ਬਾਤ ਹੈ ਗੁਰੂ ਕੇ ਲੰਗਰਾਂ ਦੀ ਕਿਆ ਬਾਤ ਹੈ ਗੁਰੂ ਕੇ ਲੰਗਰਾਂ ਦੀ ਇੱਕੋ ਥਾਂ ਪੰਡਤ ਮੁੱਲਾ ਭਾਈ ਬੈਠੇ ਇੱਕੋ ਥਾਂ ਪੰਡਤ ਮੁੱਲਾ ਭਾਈ ਬੈਠੇ ਇਹ ਉਹ ਲੰਗਰ ਹੈ ਜਿਸ ਦੀ ਸਾਫ ਅੰਦਰ ਅਕਬਰ ਮਹਾਰਾਜੇ ਲਾਗੇ ਨਾਈ ਬੈਠੇ ਅਕਬਰ ਮਹਾਰਾਜੇ ਲਾਗੇ ਬੈਠੇ ਊਚ ਨੀਚ ਦਾ ਕੋਈ ਨਹੀਂ ਭੇਤ ਇੱਥੇ ਊਚ ਨੀਚ ਦਾ ਕੋਈ ਨਹੀਂ ਭੇਤ ਇੱਥੇ ਮਜ਼ਦੂਰ ਭਾਵੇਂ ਬਾਦਸ਼ਾਹ ਖਾਵੇ ਮਜ਼ਦੂਰ ਭਾਵੇਂ ਬਾਦਸ਼ਾਹ ਖਾਵੇ ਜਿੰਨੀ ਜੀ ਕਰਦਾ ਕੋਈ ਦਾਲ ਖਾਵੇ ਭਾਵੇਂ 3-3 ਕਿਲੋ ਕੜਾ ਖਾਵੇ ਮਜ਼ਦੂਰ ਭਾਵੇਂ ਬਾਦਸ਼ਾਹ ਖਾਵੇ ਜਿੰਨੀ ਜੀ ਕਰਦਾ ਕੋਈ ਦਾਲ ਖਾਵੇ ਭਾਵੇਂ 3-3 ਕਿਲੋ ਤੇ ਕਿਧਰੇ ਦਾਲ ਵਰਤੇ ਕਿਧਰੇ ਜਲ ਵਰਤੇ ਕੋਈ ਕੜਾ ਪ੍ਰਸ਼ਾਦ ਵਰਤਾਈ ਜਾਂਦਾ ਤੇ ਕੋਈ ਅੱਖ ਬਚਾ ਕੇ ਬੇਸਬਰਾ ਬੋਝੇ ਵਿੱਚ ਪ੍ਰਸ਼ਾਦੇ ਲਗਾਈ ਜਾਂਦਾ ਕੋਈ ਮੇਰੇ ਹਰਕਾ ਕੋਈ ਅੱਖ ਬਚਾ ਕੇ ਬੇਸਵਰਾ ਬੋਝੇ ਵਿੱਚ ਵੀ ਫੇ ਖਾਵਾਂਗੇ ਰਾਹ 'ਚ ਬੋਝੇ ਵਿੱਚ ਪ੍ਰਸ਼ਾਦੇ ਲਕਾਈ ਜਾਂਦਾ ਤੋ ਲੰਗਰ ਵਿੱਚ ਵਰਤਾਉਣ ਲਈ ਫੁਲਕਿਆਂ ਦੇ ਲੰਗਰ ਵਿੱਚ ਇੱਕ ਦ੍ਰਿਸ਼ ਵਰਣਨ ਤੁਹਾਡੇ ਸਾਹਮਣੇ ਪੇਸ਼ ਹੈ ਕਿ ਲੰਗਰ ਵਿੱਚ ਵਰਤਾਉਣ ਲਈ ਫੁਲਕਿਆਂ ਦੀ ਇਉਂ ਟੋਕਰੀ ਜੇਠਾ ਜੀ ਚਾਈ ਹੋਈ ਹੈ ਜੇਠਾ ਜੀ ਨੇ ਟੋਕਰੀ ਸਿਰ ਤੇ ਕਿਦਾਂ ਰੱਖੀ ਮੈਂ ਇੱਕ ਤਸ਼ਬੀਹ ਦਿੱਤੀ ਹੈ ਲੰਗਰ ਵਿੱਚ ਵਰਤਾਉਣ ਲਈ ਫੁਲਕਿਆਂ ਦੀ ਇਉਂ ਟੋਕਰੀ ਜੇਠੇ ਨੇ ਚਾਈ ਹੋਈ ਏ ਉਹ ਜਿਉਂ ਵਿਸ਼ਨੂੰ ਭਗਵਾਨ ਦੇ ਸੀਸ ਉੱਤੇ ਸ਼ੇਸ਼ ਨਾਗ ਨੇ ਫਨ ਫੈਲਾਈ ਹੋਈ ਜਿਉਂ ਵਿਸ਼ਨੂੰ ਭਗਵਾਨ ਦੇ ਸੀਸ ਉੱਤੇ ਸ਼ੇਸ਼ ਨਾਗ ਨੇ ਫਨ ਫਲਾਈ ਹੋਈ ਏ ਤੋ ਲੰਗਰ ਵਰਤਦਾ ਵਰਤਦਾ ਸ਼ਾਮ ਵੇਲੇ ਜਦੋਂ ਭੋਗ ਆਨੰਦ ਦਾ ਪੈਣ ਲਗਾ ਬਾਹਰੋਂ ਇੱਕ ਦੌੜਾ ਦੌੜਾ ਸਿੱਖ ਆਇਆ ਤੀਜੇ ਪਾਤਸ਼ਾਹ ਨੂੰ ਇਦਾਂ ਕਹਿਣ ਲੱਗਾ ਗੁਰੂ ਅਮਰਦਾਸ ਜੀ ਨੂੰ ਸਿੱਖ ਕਹਿੰਦਾ ਬਾਹਰੋਂ ਨਠਾ ਨਠਾ ਆਇਆ ਮੇਰਾ ਵਾਲਿਆ ਬਾਹਰਲੇ ਗੇਟ ਉੱਤੇ 9-10 ਬੰਦੇ ਕਿਤੋਂ ਆਏ ਹੋਏ ਆ 9-10 ਬੰਦੇ ਕਿਤੋਂ ਆਏ ਹੋਏ ਆ 5-6 ਵਿੱਚੋਂ ਪੱਗਾਂ ਬੰਨੀਆਂ ਆ ਪੰਜਾਂ ਛਿਆਂ ਵਿੱਚੋਂ ਪੱਗਾਂ ਬੱਧੀਆਂ ਆ ਤੇ ਬਾਕੀਆਂ ਸਿਰ <laughs> ਰਗੜਾਏ ਹੋਏ ਆ ਕੰਨੀ ਨੱਤੀਆਂ ਆ ਤੇੜੀ ਧੋਤੀਆਂ ਆ ਕੰਨੀ ਨੱਤੀਆਂ ਆ ਤੇਣੀ ਧੋਤੀਆਂ ਦੋਹਾਂ ਤਿੰਨਾ ਪਜਾਮੇ ਵੀ ਆ ਪਾਏ ਹੋਇਆ ਕਰੀਏ ਗੱਲ ਤੇ ਰੁੱਖੇ ਜੇ ਬੋਲਦੇ ਆ ਕਰੀਏ ਗੱਲ ਤੇ ਰੁੱਖੇ ਜੇ ਬੋਲਦੇ ਆ ਪਾਈਆਂ ਤਿਉੜੀਆਂ ਤੇ ਮੁੜ ਕੇ ਆਏ ਹੋਇਆ ਗੱਲਾਂ ਮਾਰਦੇ ਔਰ ਪਤੋੜਦੀਆਂ ਉਹ ਗੱਲਾਂ ਮਾਰਦੇ ਔਰ ਪਤੋੜਦੀਆਂ ਕੰਨਾਂ ਨਾਲ ਆਪੂ ਸੁਣ ਕੇ ਆਇਆ ਵਾਂ ਮੈਂ ਕੋਈ ਕਹਿੰਦਾ ਆ ਜੇਠੇ ਦਾ ਚਾਚਾ ਆ ਮੈਂ ਕੋਈ ਕਹਿੰਦਾ ਆ ਜੇਠੇ ਦਾ ਤਾਇਆ ਆ ਮੈਂ ਬੋਲ ਚਾਲ ਵੱਲੋਂ ਡੀਲ ਡੋਲ ਵੱਲੋਂ ਬੋਲ ਚਾਲ ਵੱਲੋਂ ਬੜੀ ਸ਼ੁੱਧ ਪੰਜਾਬੀ ਮੈਂ ਕਹੂੰਗਾ ਡੀਲ ਡੋਲ ਵੱਲੋਂ ਸਾਰੇ ਵੱਖਰੇ ਹੀ ਤੌਰ ਦੇ ਜਾਪਦੇ ਆ ਕਹਿੰਦੇ ਹਰਦੁਆਰ ਨੂੰ ਜਾ ਰਹੇ ਆ ਉਂਝ ਬੰਦੇ ਲਾਹੌਰ ਦੇ ਜਾਪਦੇ ਆ ਕਹਿੰਦੇ ਹਰਦੁਆਰ ਨੂੰ ਜਾ ਰਹੇ ਆ ਉਂਝ ਬੰਦੇ ਲਾਹੌਰ ਦੇ ਜਾਪਦੇ ਆ ਤੋ ਇੰਨੀ ਦੇਰ ਨੂੰ ਲੰਘ ਕੇ ਆਏ ਅੰਦਰ ਉਹ ਨੌਵੇਂ ਦਸੇ ਇੰਨੀ ਦੇਰ ਨੂੰ ਲੰਘ ਕੇ ਆਏ ਅੰਦਰ ਇਕੱਠੇ ਹੋ ਸਾਰੇ ਰੌਲਾ ਪਾਉਣ ਲੱਗੇ ਤੀਜੇ ਪਾਤਸ਼ਾਹ ਨੂੰ ਮਿਹਣੇ ਦੇਣ ਲੱਗੇ ਕਾਵਾਂ ਵਾਂਕਰਾਂ ਸ਼ੋਰ ਮਚਾਉਣ ਲੱਗੇ ਕੀ ਆਂਦੇ ਆ ਗੁੱਸੇ ਵਿੱਚ ਆਏ ਆ ਸਾਡਾ ਮੁੰਡਾ ਨਾ ਜੇ ਯਤੀਮ ਹੁੰਦਾ ਪਾਤਸ਼ਾਹ ਸਾਡਾ ਮੁੰਡਾ ਨਾ ਜੇ ਯਤੀਮ ਹੁੰਦਾ ਓਏ ਅਸੀਂ ਬੋਲ ਜ਼ਮਾਨੇ ਦੇ ਚੱਲਦੇ ਨਾ ਪਤਾ ਹੁੰਦਾ ਜੇ ਨੌਕਰਾਂ ਵਾਂਗ ਰਹੇ ਸੀ ਅਸੀਂ ਕਦੇ ਲਾਹੌਰ ਤੋਂ ਕੱਲ ਦੇਣਾ ਪਤਾ ਹੁੰਦਾ ਜੇ ਨੌਕਰਾਂ ਵਾਂਗ ਰਹਿਣਾ ਅਸੀਂ ਕਦੇ ਲਾਹੌਰ ਤੋਂ ਕੱਲ ਦੇਣਾ ਓ ਟੋਹੇ ਟੋਕਰੀ ਮੁੰਡਾ ਲਾਹੌਰੀਆਂ ਦਾ ਹੈ ਗੁੱਸੇ 'ਚ ਆਏ ਹੋਏ ਜੋ ਮਰਜ਼ੀ ਕਹੀ ਜਾਣ ਟੋਏ ਟੋਕਰੀ ਮੁੰਡਾ ਲਾਹੌਰੀਆਂ ਦਾ ਸਾਡਾ ਟੌਰ ਨਾ ਰਹਿ ਗਿਆ ਕੱਖ ਦਾ ਏ ਰਾਤ ਦਿਨੇ ਮਾਂਜੇ ਭਾਂਡੇ ਲੰਗਰਾਂ ਦੇ ਕੋਈ ਇਦਾਂ ਪਰੌਣੇ ਨੂੰ ਰੱਖਦਾ ਏ ਰਾਤ ਦਿਨੇ ਮਾਂਜੇ ਭਾਂਡੇ ਲੰਗਰਾਂ ਦੇ ਕੋਈ ਇਦਾਂ ਜਵਾਈਆਂ ਨੂੰ ਰੱਖਦਾ ਹੈ ਆਖਰ ਅਸੀਂ ਵੀ ਜਾਣੇ ਆ ਸਹੁਰਿਆਂ ਦੇ ਪਰ ਜਦੋਂ ਜਾਣੇ ਆ ਜਾਣੇ ਆ ਟੌਰ ਦੇ ਨਾਲ ਹੈ ਆਖਰ ਅਸੀਂ ਵੀ ਜਾਣੇ ਆ ਸਹੁਰਿਆਂ ਦੇ ਪਰ ਜਦੋਂ ਜਾਣੇ ਆ ਜਾਣੇ ਆ ਟੌਰ ਦੇ ਨਾਲ ਪਾਣੀ ਪੀਨੇ ਆ ਪੀਨੇ ਆ ਟੌਰ ਦੇ ਨਾਲ ਰੋਟੀ ਖਾਣੇ ਆ ਖਾਣੇ ਆ ਟੌਰ ਦੇ ਨਾਲ ਹੈ ਸੱਸ ਸਹੁਰੇ ਨੂੰ ਸਮਝਨੇ ਟੇਚ ਆਪਾਂ ਸੱਸ ਸਹੁਰੇ ਨੂੰ ਸਮਝਨੇ ਤੇ ਕਿਆ ਭਾਵੇਂ ਜੇ ਰਾਜਨੀਆਂ ਗੱਲਾਂ ਨਹੀਂ ਜਰੀਦੀਆਂ ਚੱਲਣ ਪੱਖੀਆਂ 100 100 ਕਰਨ ਸੇਵਾ ਆਪਾਂ ਫੇਰ ਵੀ ਟੀਚਰਾਂ ਕਰੀਦੀਆਂ ਚੱਲਣ ਪੱਖੀਆਂ 100 100 ਕਰਨ ਸੇਵਾ ਆਪਾਂ ਫੇਰ ਵੀ ਟੀਚਰਾਂ ਕਰੀਦੀਆਂ ਬਰਫੀ ਖੀਰ ਬਾਲੂ ਰਸ ਰਸਗੁੱਲੇ ਬੜੇ ਖੁਸ਼ ਹੋਆ ਮੇਰੇ ਨਾਲ ਦੇ ਬਈ ਖਰੇ ਸ਼ਗਨ ਨੂੰ ਮਿਲ ਜਾਣੇ ਬਰਫੀ ਖੀਰ ਬਾਲੂ ਸ਼ਾਇਆ ਰਸ ਗੁੱਲੇ ਓਏ ਲੱਡੂ ਪੇੜੇ ਜਲੇਬ ਖਵਾਉਣ ਸੋਹਰੇ ਸ਼ੱਕਰ ਸੇਵੀਆਂ ਸਬਜ਼ੀਆਂ ਤੇ ਛੋਲੇ ਸਾਰਾ ਜੋਰ ਛਕਾਉਣ ਤੇ ਲਾਉਣ ਸੋਹਰੇ ਚਰਨ ਪੈਂਦਿਆਂ ਬੂਹੇ ਦੇ ਵਿੱਚ ਸਾਡੇ ਨਿਉ ਨਿਉ ਕੇ ਸੀਸ ਝੁਕਾਉਣ ਸਾਰੇ ਅਸੀਂ ਆਕੜੀਏ ਮਾਂ ਦੀ ਦਾਲ ਵਾਂਗੂ ਅਸੀਂ ਆਕੜੀਏ ਮਾਂ ਦੀ ਦਾਲ ਵਾਂਗੂ ਅਗੋਂ 100 100 ਮਿੰਨਤਾਂ ਕੌਣ ਸੋਹਰੇ ਇਧਰ ਜੇਠਾ ਕੇ ਸੋਹਰਿਆਂ ਕੋਲ ਰਹਿੰਦਾ ਹੈ ਖਬਰੇ ਕਿਸ ਤਰ੍ਹਾਂ ਝੱਟ ਲੰਘਾਈ ਜਾਂਦਾ ਢੋਏ ਟੋਕਰੀ ਨੌਕਰਾਂ ਵਾਂਗ ਜਿਹੜਾ ਸੁੱਕੀਆਂ ਰੋਟੀਆਂ ਲੰਗਰੋਂ ਆ ਖਾਈ ਜਾਂਦਾ ਰਿਸ਼ਤੇਦਾਰਾਂ ਦੇ ਵਿੱਚ ਖਲੋਣ ਜੋਗਾ ਸਾਨੂੰ ਜੇਠਾ ਰਾਮ ਨੇ ਮੂੰਹ ਨਾ ਛੱਡਿਆ ਏ ਉਹ ਡੇਰਾ ਲਾ ਕੇ ਆਪਣੇ ਸਹੁਰਿਆਂ ਦੇ ਸਾਡਾ ਨੱਕ ਕਰੋੜ ਕੇ ਆ ਹੋ ਗਿਆ ਯਤੀਮ ਸੀ ਤਾਂ ਕੀ ਸੀ ਹੈ ਤਾਂ ਚਾਚਿਆਂ ਤੋਂ ਰੋਟੀਆਂ ਖਾਈ ਜਾਂਦਾ ਹੋਇਆ ਹੋ ਗਿਆ ਯਤੀਮ ਸੀ ਤਾਂ ਕੀ ਸੀ ਉਹ ਚਾਚੇ ਤਾਇਆਂ ਤੋਂ ਰੋਟੀਆਂ ਖਾਈ ਜਾਂਦਾ ਇਹਦੇ ਨਾਲੋਂ ਤੇ ਚੰਗਾ ਸੀ ਪਿੰਡ ਰਹਿ ਕੇ ਕਿਸੇ ਜੱਟ ਦੇ ਡੰਗਰ ਚਰਾਈ ਜਾਂਦਾ ਹੈ ਇਹਦੇ ਨਾਲੋਂ ਤੇ ਚੰਗਾ ਸੀ ਪਿੰਡ ਰਹਿ ਕੇ ਜਿਵੇਂ ਲੰਘਦਾ ਝੱਟ ਲੰਘਾਈ ਜਾਂਦਾ ਤੋ ਮੰਦੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ